ਫੇਰ ਦੂਜੀ ਵਾਰੀ ਸ਼ਾਮ ਦੇ ਪਾਸੇ ਆਬਦ ਦੀ ਤਿਆਰੀ ਹੈ ਦੂਜੀ ਵਾਰੀ ਸ਼ਾਮ ਦੇ ਪਾਸੇ ਵੀਰ ਦੇ ਨਾਲ ਤਿਆਰ ਖੜੀ ਅਜੇ ਵੀਰ ਦੇ ਨਾਲ ਤਿਆਰ ਖੜੀ ਅਕਬਰ ਦੇ ਬੈਣ ਪਿਆਰੇ ਹੈ ਦੂਜੀ ਵਾਰੀ ਸ਼ਾਮ ਰੋ ਰੋ ਆਦੀ ਵੀਰਣ ਤੂੰ ਤੂੰ ਹੁਣ ਕਰ ਬਲ ਦੇਵਾਟ ਜੁਲੇ ਮਾਮਲ ਦੇ ਵਿੱਚ ਭੈਣ ਜੀਦ ਸੁਣਦਾ ਤੂੰ ਕੁਰਲਾਟ ਜੁਲੇ ਦੇਖਣੀ ਐਵੇਂ ਅਕਬਰ ਦੇ ਨਗਰੀ ਸਿੱਖ ਦੇ ਦਰਦਾ ਮਾਰੀਏ ਦੂਜੀ ਵਾਰੀ ਸ਼ਾਮ ਦੇ ਪਾਸੇ